कि जैसे कोट सूर का प्रकाश होवे एक सार जैसे कोट चंद एक लखत लिखाइया जैसे मृग राज के समान नाही कोई मृग हंस के समान कोई पक्षी ना दर्शाइए ਹੀਰਿਓ ਮੈਂ ਹੀਰਾ ਕੋਹੇ ਨੂਰ ਜੈਸਾ ਨਹੀਂ ਕੋਈ ਨਾਮ ਧਨ ਜੈਸਾ ਕੋਈ ਧਨ ਨਾ ਜਨਾਈਐ ਦੇਵਨ ਕੇ ਦੇਵ ਮਹਾਰਾਜਨ ਕੇ ਮਹਾਰਾਜਾ ਕਰੇ ਕੌਣ ਜਾਸ ਆਪੇ ਜਸ ਜਾਣੋ ਆਪ ਦਾ ਇੱਕ ਜੀਵ ਕਿਦਾਂ ਉਹਦੇ ਗੁਣਾਂ ਨੂੰ ਬਿਆਨ ਕਰੇ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਦੀਨਾਨਾਥ ਦਇਆ ਨਿਧ ਦਰਬ ਦਾਤਾ ਦੁਖੀ ਹਿਤੂ ਦਰਸ਼ਨੀ ਦਿਦਾਰ ਦੇਖ ਦੂਰ ਹੁੰਦੇ ਦੁੱਖ ਜੀ ਗੋਬਿੰਦ ਗੁਣ ਨਿਧਾਨ ਗਿਆਨ ਦਾਤਾ ਗਰੀਬ ਨਵਾਜ ਸਰਨੀ ਜੋ ਆਇਆ ਉਹਨੂੰ ਮਿਲੇ ਸਾਰੇ ਸੁਖ ਜੀ ਭਲੇ ਸਰਬੱਤ ਦੇ ਲਈ ਦਿੱਤਾ ਉਪਦੇਸ਼ ਜੇ ਨੇ ਫੇਰਿਆ ਗਰੀਬਾਂ ਤੋਂ ਨਹੀਂ ਕਦੀ ਜੇ ਨੇ ਮੁਖ ਜੀ ਸਾਗਰ ਸਮਾਨ ਹੈ ਸੀ ਜੀਵਨ ਮਹਾਨ ਉਹਦਾ ਉਸ ਦੇ ਸਮਾਨ ਨਾ ਕੋਈ ਦੂਜਾ ਹੋਰ ਜਾਪਦਾ ਕਿਹੜੇ ਕਿਹੜੇ ਲਫ਼ਜ਼ਾਂ ਨਾਲ ਕਰਾਂ ਮੈਂ ਬਿਆਨ ਉਹਨੂੰ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਪੋਸਤੀ ਅਫੀਮੀ ਤੇ ਸ਼ਰਾਬੀ ਚੋਰ ਯਾਰ ਜਿਹੜੇ ਪਾਪੀ ਤੇ ਕਮੰਡੀ ਆਏ ਤੇਰੇ ਦਰਬਾਰ ਦਾਤਾ ਮਨ ਚ ਨਾ ਮਾਣ ਰਿਹਾ ਤਨ ਚ ਨਾ ਤਾਣ ਰਿਹਾ ਹੋ ਕੇ ਨਿਰਮਾਣ ਡਿਗੇ ਤੇਰੇ ਦਰਬਾਰ ਦਾਤਾ ਕੰਨ ਵਿੱਚ ਫੂਕ ਮਾਰ ਆਪਣੇ ਬਣਾ ਲੈ ਝਟ ਮਿਹਰ ਵਾਲੀ ਨਿਗਾਹ ਕੀਤੀ ਜਿਹਦੇ ਤੇ ਅਪਾਰ ਦਾਤਾ ਜਿਸ ਨੇ ਜਸ ਉਹਦਾ ਸੁਣਿਆ ਹੈ ਕੰਨਾਂ ਨਾਲ ਮੱਲੋ ਮੱਲੀ ਮੂੰਹੋਂ ਧਨ ਧਨ ਹੈ ਲਾਪ ਦਾ ਉਹਨਾਂ ਨੂਰੀ ਕਿਰਨਾਂ ਦਾ ਹਾਲੇ ਵੀ ਪ੍ਰਕਾਸ਼ ਦਿਸੇ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਸੋ ਸਾਧ ਸਿੰਘ ਜੀ ਵੈਸੇ ਕਵਿਤਾ ਤਾਂ ਇਹ ਲਿਖਣੀ ਸ਼ੁਰੂ ਕੀਤੀ ਸੀ ਪਰ ਇੱਥੇ ਜਾ ਕੇ ਬਸ ਹੋ ਗਈ ਮੇਰੀ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਹੋਰ ਲਾਈਨਾਂ ਲਿਖਾਈਆਂ ਹਨ ਉਹ ਅਰਜ ਬੇਨਤੀ ਹੈ ਚੀਨੀ ਵਾਲੇ ਮਾਹੀ ਪਰਦੇਸ ਜਦੋਂ ਗਏ ਸੀ ਨਾਮਧਾਰੀ ਪੰਥ ਉੱਤੇ ਦੁੱਖ ਭਾਰੇ ਪਏ ਸੀ ਗੋਰਿਆਂ ਨੇ ਜ਼ੋਰ ਲਾਇਆ ਪੰਥ ਨੂੰ ਮਕਾਉਣ ਦਾ ਭੈਣੀ ਸਾਹਿਬ ਡੇਰੇ ਨੂੰ ਉਜਾੜ ਕੇ ਮਟਾਉਣ ਦਾ ਗਿਣੀਆਂ ਵਧੀਕੀਆਂ ਨਾ ਅੰਤ ਜਾਵੇ ਲਖਿਆ ਗੁਰੂ ਹਰੀ ਸਿੰਘ ਹਰੀ ਸਿੱਖੀ ਤਾਂ ਹੀ ਰੱਖਿਆ ਪੁਲਿਸ ਨੇ ਪਹਿਰਾ ਭੈਣੀ ਸਾਹਿਬ ਆ ਕੇ ਲਾ ਲਿਆ ਇਹ ਗੁਰੂ ਧਾਮ ਬੰਦੀ ਖਾਨਾ ਸੀ ਬਣਾ ਲਿਆ ਹਰ ਨਾਮ ਧਾਰੀ ਰੋਜ਼ ਕਰੇ ਅਰਦਾਸ ਨੂੰ ਗੁਰੂ ਰਾਮ ਸਿੰਘ ਆ ਕੇ ਕੱਟੋ ਸਾਡੀ ਫਾਸ ਨੂੰ ਗੁਰੂ ਚਰਨਾਂ 'ਚ ਜਦੋਂ ਪਹੁੰਚੀ ਅਰਦਾਸ ਸੀ ਭੈਣੀ ਸਾਹਿਬ ਹੋਈ ਇੱਕ ਜੋਤ ਪ੍ਰਕਾਸ਼ ਸੀ ਵੱਡੇ ਪ੍ਰਤਾਪੀ ਅਤੇ ਸੁੰਦਰ ਜਮਾਲ ਸੀ ਜਿਹਦਿਆਂ ਦੇ ਦਰਸ਼ਨਾਂ ਦਾ ਜਲਵਾ ਕਮਾਲ ਸੀ ਜਿਸ ਦੇ ਸਮਾਨ ਨਹੀਂ ਸੀ ਹੋਰ ਕੋਈ ਜਾਪਦਾ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਵਾਗਡੋਰ ਪੰਥ ਦੀ ਸੰਭਾਲੀ ਜਦੋਂ ਆਣ ਕੇ ਦਿਲਾਂ ਵਿੱਚ ਵਸੀ ਹਰਿਆਲੀ ਤਦੋਂ ਆਣ ਕੇ ਨੀਲੋ ਨਹਿਰ ਉੱਤੇ ਜਾ ਕੇ ਕੀਤੀ ਫੇਰ ਸਾਧਨਾ ਜਪਿਆ ਸੀ ਨਾਮ ਅਤੇ ਕੀਤੀ ਸੀ ਆਰਾਧਨਾ ਹੀਰਿਆਂ ਚੋਂ ਹੀਰਾ ਜਿਵੇਂ ਹੀਰਾ ਕੋਹੇ ਨੂਰ ਦਾ ਐਦਾਂ ਫੇਰ ਹੋ ਗਿਆ ਸੀ ਜਲਵਾ ਹਜ਼ੂਰ ਦਾ ਰਸਨਾ ਚੋ ਮਾਰਦੇ ਸੀ ਬਾਣ ਜੇ ਨੂੰ ਬਾਣੀ ਦਾ ਆਖਾ ਨਹੀਂ ਸੀ ਮੋੜਦਾ ਉਹ ਸੱਚ ਕਰ ਜਾਣੀ ਦਾ ਸਿਆਮ ਬੈਂਕੋਕ ਅਫਰੀਕਾ ਫੇਰਾ ਪਾਇਆ ਸੀ ਜਿੱਥੇ ਗਏ ਰਾਖਸ਼ਾਂ ਨੂੰ ਦੇਵਤੇ ਬਣਾਇਆ ਸੀ ਨਸ਼ੇ ਪੱਤੇ ਮਾਸ ਤੇ ਸ਼ਰਾਬ ਨੂੰ ਛੁਡਾਇਆ ਸੀ ਗੁਰੂ ਰਾਮ ਸਿੰਘ ਜੀ ਦਾ ਹੁਕਮ ਮਨਾਇਆ ਸੀ ਕਲਯੁਗ ਵਿੱਚ ਫੇਰ ਸਤਜੁਗ ਲਾਇਆ ਸੀ ਕੀਤਾ ਸੀ ਹਨੇਰਾ ਸਾਰਾ ਦੂਰ ਅਗਿਆਨ ਦਾ ਦੇ ਕੇ ਉਪਦੇਸ਼ ਕੀਤਾ ਚਾਨਣ ਗਿਆਨ ਦਾ ਜਪ ਪ੍ਰਯੋਗ ਹਰ ਸਾਲ ਜੋ ਮਨਾਉਂਦੇ ਹੋ ਬੈਠ ਕੇ ਮਹੀਨਾ ਨਾਮ ਜਪਦੇ ਜਪਾਉਂਦੇ ਹੋ ਪੜੋ ਇਤਿਹਾਸ ਦੇਖੋ ਕਿਹਦੀ ਇਹ ਦਾਤ ਹੈ ਗੁਰੂ ਪ੍ਰਤਾਪ ਸਿੰਘ ਦਿੱਤੀ ਇਹ ਸੁਗਾਤ ਹੈ ਸੋਚ ਸੋਧ ਨਾਮ ਅਤੇ ਬਾਣੀ ਦਿਰੜਾਇਆ ਏ ਸਾਰਿਆਂ ਦਾ ਉੱਚਾ ਸੁੱਚਾ ਜੀਵਨ ਬਣਾਇਆ ਏ ਵਰਨੀਆਂ ਤੇ ਪਾਠ ਵੀ ਕਰਾਏ ਬੇਹਿਸਾਬ ਦੇ ਕਿਹੜੇ ਕਿਹੜੇ ਗੁਣ ਅਸੀਂ ਗਿਣੀਏ ਜਨਾਬ ਦੇ ਤੋਂ ਅਰਜ ਬੇਨਤੀ ਹੈ ਕਿ ਮੁਸਲਮ ਹਿੰਦੂ ਅਤੇ ਸਿੱਖ ਸਾਰੇ ਮੁਸਲਮ ਹਿੰਦੂ ਅਤੇ ਸਿੱਖ ਸਾਰੇ ਜੋ ਮਾਰ ਦੇ ਵਿਰੁੱਧ ਇੱਕ ਦੂਸਰੇ ਦੇ ਨਾਰੇ ਜੋ ਇੱਕ ਪਰਿਵਾਰ ਵਾਂ ਇਕੱਠੇ ਇਉਂ ਕੀਤਾ ਸੀ ਸਾਰੀ ਕੌਮੀ ਏਕਤਾ ਦਾ ਠੇਕਾ ਜਿਉਂ ਲੀਤਾ ਸੀ ਜਿਹੜੇ ਗੁਰੂ ਨਾਨਕ ਦੇ ਬਣ ਕੇ ਦਿਖਾਉਂਦੇ ਸਨ ਇੱਕ ਦੂਜੇ ਦੇ ਖਿਲਾਫ ਫੁੱਲ ਬਰਸਾਉਂਦੇ ਸਨ ਕੋਈ ਗੁਰੂ ਨਾਨਕ ਤੇ ਹੈ ਸੀ ਬਸ ਖੜਿਆ ਕੋਈ ਸੱਤਾ ਪਾਤਸ਼ਾਹੀਆਂ ਤੱਕ ਸੀਗਾ ਅੜਿਆ ਕੋਈ ਆਖੇ ਗੁਰੂਆਂ ਦਾ ਕੁੱਲ 10 ਜੋੜ ਹੈ ਇਦੋਂ ਬਾਅਦ ਗੁਰੂ ਦੀ ਨਹੀਂ ਹੋਰ ਕੋਈ ਲੋੜ ਹੈ ਨਾਮਧਾਰੀ ਕਹਿਣ ਗੁਰੂ ਹੁੰਦਾ ਸਦਾ ਹੀ ਆਇਆ ਏ ਬਿਨਾ ਗੁਰੂ ਮੁਕਤੀ ਦਾ ਰਾਹ ਕਿਨੇ ਪਾਇਆ ਏ ਗੁਰੂ ਪ੍ਰਤਾਪ ਸਿੰਘ ਗੁਰੂ ਪ੍ਰਤਾਪ ਲਿਖ ਚਿੱਠੀਆਂ ਕਲਾਈਆਂ ਨੇ ਸਾਰਿਆਂ ਦੇ ਅੱਗੇ ਇਹ ਅਰਜ਼ਾਂ ਪਹੁੰਚਾਈਆਂ ਨੇ ਸਿੱਖ ਗੁਰੂ ਨਾਨਕ ਦਾ ਜੋ ਵੀ ਅਖਵਾਏ ਜੀ ਸ੍ਰੀ ਭੈਣੀ ਸਾਹਿਬ ਵਿੱਚ ਛੇਤੀ ਪਹੁੰਚ ਜਾਵੇ ਜੀ ਕਰ ਇਕੱਠੇ ਸਾਰਿਆਂ ਨੂੰ ਦਿੱਤਾ ਉਪਦੇਸ਼ ਜੀ ਜੀ ਮਨਾਂ ਵਿੱਚੋਂ ਕੱਢ ਦੇਵੋ ਈਰਖਾ ਦੀ ਲੇਸ ਜੀ ਸਿੱਖ ਗੁਰੂ ਨਾਨਕ ਦਾ ਜੋ ਵੀ ਅਖਵਾਏ ਜੀ ਸ੍ਰੀ ਭੈਣੀ ਸਾਹਿਬ ਉਹ ਛੇਤੀ ਪਹੁੰਚ ਜਾਵੇ ਜੀ ਕਰ ਇਕੱਠੇ ਸਾਰਿਆਂ ਨੂੰ ਦਿੱਤਾ ਉਪਦੇਸ਼ ਜੀ ਮਨਾਂ ਵਿੱਚੋਂ ਕੱਢ ਦੇਵੋ ਈਰਖਾ ਦੀ ਲੇਸ ਜੀ ਇੱਕੋ ਪਿਤਾ ਸਾਡਾ ਅਸੀਂ ਉਹਦਾ ਪਰਿਵਾਰ ਜੀ ਫੇਰ ਆਪੋ ਵਿੱਚ ਕਿਉਂ ਹੁੰਦੇ ਹਾਂ ਖੁਆਰ ਜੀ ਆਪਣੇ ਆ ਔਗਣਾ ਨੂੰ ਰੋਜ਼ ਹੀ ਛਪਾਉਂਦੇ ਹੋ ਲੋਕਾਂ ਹੀ ਚੰਗੇ ਬਣ ਬਣ ਕੇ ਵਿਖਾਉਂਦੇ ਹੋ ਦੂਸਰੇ ਦੇ ਔਗਣਾ ਦਾ ਰੌਲਾ ਗੋਲਾ ਪਾ ਕੇ ਦੂਸਰੇ ਨੂੰ ਲੋਕਾਂ ਵਿੱਚ ਨੀਵਾ ਜਿਹਾ ਬਣਾ ਕੇ ਆਪੋ ਵਿੱਚ ਐਵੇਂ ਪਾਈ ਫਿਰਦੇ ਲੜਾਈ ਜੀ ਇਹਦੇ ਵਿੱਚ ਦੱਸੋ ਮੈਨੂੰ ਕਾਦੀ ਵਡਿਆਈ ਜੀ ਇਕੱਠੇ ਹੋ ਕੇ ਬੈਠੋ ਇਕੱਠੇ ਹੋ ਕੇ ਰਵੋ ਤੇ ਪਿਆਰ ਨਾਲ ਵਿੱਚ ਜਗਦੇ ਆਪਸ ਵਿੱਚ ਲੜਦੇ ਤੁਸੀਂ ਚੰਗੇ ਨਹੀਂ ਜੇ ਲੱਗਦੇ ਵੱਡ ਪ੍ਰਤਾਪ ਜੀ ਦੀ ਮੰਨੀ ਸਭ ਬਾਤ ਸੀ ਦਿਲਾਂ ਵਿੱਚੋਂ ਮੁੱਕ ਗਈ ਫੇ ਈਰਖਾ ਦੀ ਰਾਤ ਸੀ ਸਿਫਤ ਕੀ ਕਰਾਂ ਉਹਦੇ ਪਰ ਉਪਕਾਰ ਦੀ ਟੁੱਟਦੀ ਨਾ ਲੜੀ ਮੇਰੇ ਅੰਦਰੋਂ ਵਿਚਾਰ ਦੀ ਜਦੋਂ ਪ੍ਰਤਾਪ ਗੁਰੂ ਭਾਣਾ ਵਰਤਾਇਆ ਸੀ ਮਨ ਜਗ ਉਤੋਂ ਜਦੋਂ ਜਾਣ ਦਾ ਬਣਾਇਆ ਸੀ ਗੁਰੂ ਜਗਜੀਤ ਤਾਈ ਕੋਲ ਨੂੰ ਬੁਲਾ ਕੇ ਦਿੱਤੀ ਗੁਰ ਗੱਦੀ ਫਿਰ ਚੌਂਕੀ ਤੇ ਬਿਠਾ ਕੇ ਉਹੀ ਅੱਜ ਇਨਾ ਦੀਆਂ ਨੇਤਰਾਂ 'ਚ ਨੂਰ ਹੈ ਉਹੀ ਸਾਨੂੰ ਦਿਸ ਰਿਹਾ ਚਿਹਰੇ ਤੇ ਸਰੂਰ ਹੈ ਇਨਾ ਪਾਸ ਉਹੀ ਜੀ ਸੰਗੀਤ ਦਾ ਭੰਡਾਰ ਹੈ ਬੱਚਿਆਂ ਤੇ ਬਿਰਦਾ ਲਈ ਉਹੋ ਜਿਹਾ ਪਿਆਰ ਹੈ ਉਹੀ ਜਿਹਾ ਦੁਖੀਆਂ ਲਈ ਕਰਦੇ ਨੇ ਹਿਤ ਜੀ ਪਰ ਉਪਕਾਰ ਸਦਾ ਦਿਲ ਇਹਨਾਂ ਵਿੱਚ ਜੀ ਔਗਣਾ ਨੂੰ ਬਿਲਕੁਲ ਨਹੀਂ ਜੇ ਚਿਤਾਰ ਦੇ ਸਾਰਿਆਂ ਤੇ ਇੱਕੋ ਨਿਗਾਹ ਮੇਰ ਵਾਲੀ ਮਾਰ ਦੇ ਮੇਰੇ ਜੈ ਅਕਿਰਤ ਕਣਾ ਤਾਈ ਸਦਾ ਪਾਲ ਦੇ ਆਪਣੇ ਆਚਰਨਾਂ ਦੇ ਵਿੱਚ ਨੇ ਸੰਭਾਲ ਦੇ ਇਨਾ ਅਤੇ ਉਨਾ ਵਿੱਚ ਅੰਤਰ ਨਹੀਂ ਜਾਪਦਾ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਇਨਾ ਅਤੇ ਉਨਾ ਵਿੱਚ ਅੰਤਰ ਨਹੀਂ ਜਾਪਦਾ ਐਸਾ ਹੈ ਸੀ ਨੂਰ ਮੇਰੇ ਗੁਰੂ ਪ੍ਰਤਾਪ ਦਾ ਸਾਧ ਸੰਗਤ ਜੀ ਇਹਨਾਂ ਸ਼ਬਦਾਂ ਨਾਲ ਖਿਮਾ ਮੰਗਦਾ ਹਾਂ ਸਤਿ ਸ੍ਰੀ ਅਕਾਲ